ਰੰਗ ਨਾ ਰਾਤਾ ਰਸ ਨਹੀਂ ਮਾਤਾ ਜਿਹਨੂੰ ਰੰਗ ਨਹੀਂ ਚੜਿਆ ਨਾ ਗੁਰਬਾਣੀ ਦਾ ਉਹਨੂੰ ਰਸ ਵੀ ਨਹੀਂ ਆਇਆ ਗੁਰਬਾਣੀ ਜਿੱਦਾਂ ਰਸ ਆ ਗਿਆ ਰੰਗ ਚੜ ਜਾਣਾ ਰਸ ਤਾਂ ਮਾਤਾ ਨਸ਼ਾ ਕਰ ਦਿੰਦਾ ਗੁਰਬਾਣੀ ਦਾ ਜਿਹੜਾ ਰਸ ਹੈ ਨਸ਼ਾ ਕਰ ਦਿੰਦਾ ਮਾਤਾ ਮਾਤਾ ਉਹਦਾ ਮਤ ਮਾਰ ਦੇਣੀ ਕਿਹੜੀ ਮਤ ਮੰਨੀ ਹੈ ਜਿਹੜੀ ਸਾਡੀ ਹੈ ਜਿਹੜੀ ਆਪਣੀ ਮਤ ਹੈ ਮੰਨਦਾ ਨਹੀਂ ਉਹ ਬੁੱਧ ਕੀ ਨਾ ਬੁੱਧ ਰਹੀ ਬੁੱਧ ਕੀ ਨਾ ਇਹ ਸੁੱਧ ਬੁੱਧ ਮੰਨਦਾ ਨਹੀਂ ਹੈ ਜਿਹੜੀ ਇਹ ਡਕਾ ਬੜੀ ਬੜੀ ਰਸਤਾ ਜਦ ਆਉਣਾ ਮਤ ਮਾਰ ਦਿੰਦਾ ਜਿਹੜੀ ਹੈਗੀ ਹੈ ਜਦ ਇਹ ਮਤ ਮਾਰ ਜਾਂਦੀ ਹੈ ਲੋਕ ਕਹਿੰਦੇ ਪਾਗਲ ਹੋ ਗਿਆ ਲੋਕਾਂ ਨੇ ਸਾਹਮਣੇ ਪਾਗਲ ਹੈ ਨਾ ਕਦੇ ਨਹੀਂ ਮਾਰੀ ਗਈ ਮਤ ਸਾਰੀ ਮਤ ਮਾਰੀ ਗਈ ਬਿਲਕੁਲ ਠੀਕ ਹੈ ਠੀਕ ਹੈ ਉਲਟੇ ਰਾਹ ਪੈ ਗਿਆ ਉਹਨਾਂ ਦੇ ਹਿਸਾਬ ਨਾਲ ਉਲਟੇ ਰਾਹ ਉਹ ਸਾਖਤਾ ਦਾ ਰਾਹ ਛੱਡਤਾ ਨੇ ਬਿਨ ਗੁਰ ਦੇ ਜਲ ਬਲ ਤਾਤਾ ਅੱਛਾ ਜੇ ਗੁਰ ਗੁਰਬਾਣੀ ਦੀ ਬੰਦਾ ਫਿਰ ਉਹ ਜਲ ਬਲ ਤਾਤਾ ਫਿਰ ਉਹ ਭਾਵ ਦੇ ਜੋਤੇ ਖੰਦਾ ਜੇ ਤਾਂ ਮੰਨਦਾ ਤਾਂ ਮੱਤ ਮਾਰੀ ਜਾਂਦੀ ਹੈ ਜੇ ਨਹੀਂ ਮੰਨਦਾ ਤਾਂ ਭਵਸਾ ਕਰਕੇ ਵਰਦਾ ਦੋਹੀ ਪਾਸੇ ਮੌਤ ਹੈ ਕੀ ਕਰੇ ਉਦੋਂ ਦਾ ਸੰਸਾਰ ਦਾ ਔਖਾ ਸੰਸਾਰ ਵਿਰੋਧ ਕਰਦਾ ਘਰ ਦੇ ਵਿਰੋਧ ਕਰਦੇ ਨੇ ਇਧਰ ਪਰਮੇਸ਼ਰ ਦਾ ਵਿਰੋਧ ਹੈ ਹੁਕਮ ਦਾ ਵਿਰੋਧ ਹੈ ਇੱਕ ਪਾਸੇ ਸੰਸਾਰ ਦਾ ਵਿਰੋਧ ਹੈ ਇੱਕ ਪਾਸੇ ਪਰਮੇਸ਼ਰ ਦਾ ਵਿਰੋਧ ਹੈ ਕਿਹਦੀ ਲਾਪਰਵਾਹੀ ਕਰਾਂ ਸੰਸਾਰ ਦੀ ਕਰਾਂ ਜਾਂ ਪਰਮੇਸ਼ਰ ਦੀ ਕਰਾਂ ਫਿਰ ਕੀ ਕਹਿੰਦਾ ਕਹਿੰਦੇ ਲਾਜ ਮਰਨਤੀ ਮਰ ਗਈ ਫੈਸਲਾ ਜਦ ਕੀਤਾ ਕੂਗੜ ਖੋਜ ਜਿਹੜੀ ਲਾਜ ਆਉਂਦੀ ਸੀ ਨਾ ਸੰਸਾਰ ਦੀ ਵੀ ਕੀ ਕਹਿਣਗੇ ਇਹਨਾਂ ਦੀ ਲਾਪਰਵਾਹੀ ਕਰ ਦੋ ਉਹ ਕਹਿੰਦੇ ਉਹ ਮਰ ਗਈ ਜਿਹੜੀ ਸ਼ਰਮੰਦੀ ਸੀ ਵੀ ਉਲਟਾ ਕਹੋਗੇ ਮੈਨੂੰ ਉੱਠੀ ਮਤ ਕਹੋਗੇ ਇਹ ਹੁਣ ਤਾਂ ਫਟਿਆ ਗਿਆ ਹੈ ਕਹੋਗੇ ਕੁੰਗੜ ਖੋਲ ਚਲੀ ਸਾਸ ਦਵਾਨੀ ਬਾਵਰੀ ਆ ਜਿਹੜੀ ਥੋੜੀ ਮਤ ਹੈ ਨਾ ਸਾਸ ਦਵਾਨੀ ਮਾਇਆ ਦੀ ਦਵਾਨੀ ਇਹ ਤਾਂ ਪਾਗਲ ਹੈ ਬਾਵਰੀ ਹੈ ਬਾਵਰੇ ਤਾਂ ਤੁਸੀਂ ਹੋ ਥੋੜੀ ਮਤ ਬਾਵਰੀ ਹੈ ਸਿਰ ਸ਼ੰਕ ਟੜੀ ਇਹਦੀ ਇਹ ਸ਼ੰਕਾ ਪਾਈਆਂ ਹੋਈਆਂ ਸੀ ਨਾ ਕਿ ਐ ਹੋ ਜੂ ਐ ਹੋ ਜੂ ਮੈਨੂੰ ਨਹੀਂ ਰਹੀ ਇਹਦੀ ਕੋਈ ਸ਼ੰਕਾ ਨਹੀਂ ਰਹੀ ਇਹੀ ਸ਼ੰਕਾ ਪਾਉਂਦੀ ਸੀ ਵੀ ਐ ਨਾ ਹੋਇਆ ਐ ਨਾ ਹੋ ਜਵੇ ਜੇ ਐ ਕੀਤਾ ਐ ਨਾ ਹੋ ਜਵੇ ਆ ਕਿਵੇਂ ਹੋਵੋ ਕੰਮ ਖੜੀ ਉਹ ਹੋ ਜੂ ਉਹ ਹੋ ਜੂ ਉਹ ਸ਼ੰਕਾ ਨਹੀਂ ਰਹੀ ਹੁਣ ਪ੍ਰੇਮ ਬਲਾਈ ਰਣੀ ਸਿਉ ਪ੍ਰੇਮ ਭਗਤੀ ਹੈ ਇਹਨੇ ਜਦ ਬੁਲਾਇਆ ਪਰਮੇਸ਼ਰ ਨੇ ਕਿਹਾ ਵੀ ਆਇਆ ਤੂੰ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੇ ਫਿਰ ਮਿਲਿਆ ਕਿਉਂ ਪ੍ਰੇਮ ਬਲਾਈ ਰਣੀ ਸਿਓ ਜਿਹਨੇ ਬਲਾਈ ਉਹਦੇ ਨਾਲ ਰਣੀ ਮਨ ਵਿੱਚ ਸ਼ਬਦ ਆਨੰਦ ਮਨ ਚ ਆਨੰਦ ਦਾ ਸ਼ਬਦ ਪੈਦਾ ਹੋ ਗਿਆ ਆਨੰਦ ਸ਼ਬਦ ਪੈਦਾ ਹੋ ਗਿਆ ਲਾਲ ਰੱਤੀ ਲਾਲੀ ਭਈ ਗੁਰਮੁਖੀ ਭਈ ਵਿਚਨ ਇਹ ਫੈਸਲਾ ਉਹਨੇ ਕੀਤਾ ਜਗ ਰੱਖਣਾ ਕਿ ਰੱਬ ਰੱਖਣਾ ਇੱਕ ਪਾਸੇ ਜਾਗਾ ਇੱਕ ਪਾਸੇ ਰੱਬ ਹੈ ਜਿੱਥੇ ਰੱਬ ਰੱਖਣਾ ਜਾਂ ਜਗ ਰੱਖਣਾ ਇੱਥੇ ਫਸਿਆ ਇੱਥੇ ਆ ਵੀ ਫਸਿਆ ਹੈ ਜਗ ਰੱਖਣਾ ਜਾਂ ਰੱਬ ਰੱਖਣਾ ਜਿਹਨੇ ਰੱਬ ਰੱਖਣਾ ਦਾ ਜਗ ਨਹੀਂ ਰਹਿਣਾ ਜਿਹਨੇ ਜਗ ਰੱਖਣਾ ਦਾ ਰੱਬ ਨਹੀਂ ਰਹਿਣਾ ਫਿਕਰ ਹੋਊਗਾ ਦੋ ਨਹੀਂ ਰਹਿਣੇ ਦੇਖੋ ਵੀ ਜਿਹੜਾ ਰੱਖਣਾ ਸਿਆਣਾ ਕੌਣ ਹੈ ਜਿਨ੍ਹਾਂ ਨੇ ਰੱਬ ਰੱਖਿਆ ਉਹਨਾਂ ਦੀ ਇੱਜ਼ਤ ਹੈ ਹੁਣ ਵੀ ਜਿਨ੍ਹਾਂ ਨੇ ਜਾਗ ਰੱਖਿਆ ਉਹਨਾਂ ਨੂੰ ਪੁੱਛਦਾ ਕੋਈ ਉਹ ਪਤਾ ਹੀ ਨਹੀਂ ਕਿੱਥੇ ਗਏ ਯਾਰ ਉਹ ਨਹੀਂ ਹੈ ਬੜੇ ਬੜੇ ਰਾਜੇ ਸੀ ਕੋਈ ਪੁੱਛਦਾ ਹੀ ਨਹੀਂ ਕਿੰਨੇ ਛਤਰਪਤੀ ਹੋ ਗਏ ਕੋਈ ਨੌਜਵਾਨ ਦੇ ਅੰਦਰ ਜਾਣਦਾ ਹੀ ਨਹੀਂ ਕੋਈ ਪਰ ਭਗਤਾਂ ਦੀ ਧਰੂਪਲਾ ਦੀ ਗੱਲ ਹੁਣ ਵੀ ਚੱਲਦੀ ਹੈ ਹੁਣ ਵੀ ਚੱਲਦੀ ਹੈ ਇਹ ਸਾਰੀ ਗੱਲ ਸਮਝ ਕੇ ਦੇਖਣਾ ਵੀ ਕਿਹੜਾ ਪਾਸਾ ਢਾਲਣਾ ਇੱਥੇ ਪਾਸਾ ਢਲਣ ਦੀ ਗੱਲ ਹੈ ਤੇ ਤੇ ਕਿ ਵੇਹਾ ਪਾਸਾ ਹੈ ਕਿਹੜੇ ਪਾਸੇ ਜਾਣਾ ਰੱਬ ਰੱਖਣਾ ਕਿ ਜਾ ਕੇ ਹੁਣ ਕੋ ਪਾਸੇ ਹੋ ਜਾਓ ਇੱਕ ਪਾਸਾ ਢਾਲ ਲਓ ਚੱਲਣਾ ਇੱਕ ਪੈਣਾ ਜਿਨ੍ਹਾਂ ਨੇ ਦੁਜਿੱਤੀ ਚ ਰਹੇ ਨੇ ਥੋੜਾ ਥੋੜੇ ਜਗ ਰਹਿ ਜਾਂ ਥੋੜਾ ਜਿਹਾ ਰੱਬ ਰਹਿ ਇਹ ਦੁਜਿੱਤੀ ਹੈ ਇਹਨੂੰ ਕਹਿੰਦੇ ਦੁਚਿੱਤੀ ਆਪੇ ਦੂਈ ਦੂਰ ਇੱਕ ਕਰਾਉਣੀ ਪਊਗੀ ਉਹ ਵੀ ਫਸਿਆ ਇੱਥੇ ਸੀ ਨਾ ਕਬੀਰ ਇੱਥੇ ਫਸਿਆ ਸੀ ਦੁਚਿੱਤੀ ਸਾਰੇ ਫਸੇ ਜਲ ਗਿਆਨ ਕੀ ਆਂਦੀ ਆਈ ਦੁਚਿੱਤੀ ਦੀ ਦੂਈ ਦੂਰ ਜਲ ਗਈ ਭਾਈ ਜਗ ਨੂੰ ਛੱਡੋ ਰੱਬ ਨੂੰ ਰੱਖ ਲੋ ਇਹ ਤਾਂ ਰਹਿਣਾ ਹੀ ਜਗ ਤਾਂ ਕਿੰਨੇ ਦਿਨ ਕਿੰਨੇ ਦਿਨ ਦਾ ਜੀਵਨ ਹੈ ਇਹ ਦਿਨ ਰਹਿਣਾ ਟਿਕੜਾ ਬੈਠੇ ਰਹਿਣਾ ਟਿਕੜਾ ਨਾਲ ਜਾਣਾ ਜਿਹੜਾ ਸਦਾ ਰਹਿਣ ਵਾਲੀ ਚੀਜ਼ ਹੈ ਉਹਨੂੰ ਫੜ ਲਓ ਜੱਗ ਤਾਂ ਸਦਾ ਰਹਿਣਾ ਨਹੀਂ ਨਾ ਜਗ ਦੁੱਖਾਂ ਦਾ ਘਰ ਉਹ ਸੁਖ ਸਾਗਰ ਇਹ ਪੈ ਸਾਗਰ ਦੁੱਖ ਸਾਗਰ ਅਗਨ ਸਾਗਰ ਅਗਨ ਸਾਗਰ ਜਿਹੜਾ ਦੁੱਖ ਸਾਗਰ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਜਿਹਨੇ ਸ਼ਬਦ ਨਹੀਂ ਰੱਖਿਆ ਭਾਖਿਆ ਜਿਹਨੇ ਸ਼ਬਦ ਭਾਖਿਆ ਦੀ ਜਿਹਨੇ ਗੁਰਬਾਣੀ ਉਚਾਰੀ ਨਹੀਂ ਕੀਤੀ ਇੱਕ ਸਕਿੰਟ ਨਹੀਂ ਕੋਈ ਰੱਖ ਸਕਿਆ ਉਹਨੂੰ ਬਚਾ ਕੇ ਇੱਕ ਸਕਿੰਟ ਨਹੀਂ ਬਚਦਾ ਕਾਲ ਦੇ ਨੇੜੇ ਕੋਈ ਐਸੀ ਤਪ ਜਪ ਕੋਈ ਦਾਨ ਪੁੰਨ ਨਹੀਂ ਹੈ ਜਿਹੜਾ ਇੱਕ ਸਕਿੰਟ ਵਾਸਤੇ ਵੀ ਉਹਨੂੰ ਜਿਉਂਦਾ ਰੱਖ ਸਕੇ ਜਿਹਨੇ ਸ਼ਬਦ ਨਹੀਂ ਪਾਖਿਆ ਜਿਹਨੇ ਗੁਰਮਤ ਦੀ ਵਿਆਖਿਆ ਨਹੀਂ ਕੀਤੀ ਗੁਰਮਤ ਨੂੰ ਸਮਝ ਕੇ ਨਹੀਂ ਸਮਝਾਇਆ ਕਿਸੇ ਨੂੰ ਹੋਰ ਜਿੰਨੇ ਮਰਜ਼ੀ ਉਹਨੇ ਕੰਮ ਕੀਤੇ ਨੇ ਇੱਕ ਬਿੰਦ ਉਹ ਕੰਮ ਉਹ ਜਾਪ ਤਪ ਪੁੰਨ ਦਾਨ ਸਭ ਕੁਝ ਉਹਨੇ ਇੱਕ ਮਿੰਟ ਵਾਸਤੇ ਉਹਨੂੰ ਬਚਾ ਨਹੀਂ ਸਕਿਆ ਰੱਖਿਆ ਰੱਖਿਆ ਨਹੀਂ ਕਰ ਸਕਦੇ ਜਿਉਂਦਾ ਨਹੀਂ ਰੱਖ ਸਕੇ ਕੁਛ ਨਹੀਂ ਹੋਤੀ ਹੈ ਸ਼ਬਦ ਦੀ ਸ਼ਬਦ ਭਖਤ ਸਚੀ ਜੋਤ ਅਪਾਰਾ ਜਿਨ੍ਹਾਂ ਨੇ ਭਖਿਆ ਸ਼ਬਦ ਕਿਹਨਾਂ ਨੇ ਭਖਿਆ ਇਹ ਸਾਰੇ ਭਗਤਾਂ ਨੇ ਭਾਖਿਆ ਕੌਣ ਕਹੇ ਸਤਿਗੁਰ ਕੋਇਓ ਕੌਣ ਕਹਿੰਦਾ ਸਤਿਗੁਰ ਮਰ ਗਿਆ ਮਰਦੇ ਹੀ ਨਹੀਂ ਹੋਰ ਕੋਈ ਕੰਮ ਕਰ ਲੋ ਕੋਈ ਧਰਮ ਧਾਰਨ ਕਰ ਲੋ ਜਿੰਨੇ ਮਰਜੀ ਦਾਨ ਪੁੰਨ ਤਪ ਕਰ ਲੋ ਇੱਕ ਸਕਿੰਟ ਕੋਈ ਜੁੜਾ ਨਹੀਂ ਹੁੰਦਾ ਬਿੰਦਨਾ ਆਖਿਆ ਸ਼ਬਦ ਰੱਖਿਆ ਸ਼ਬਦ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਜੋਗੀ ਕਹਿ ਰਹੇ ਨੇ ਪਵਨ ਮਾਨੀ ਸਾਧਿਆ ਜਿਹਨੇ ਕਿ ਮਾਨੀ ਸਾਧਿਆ ਸੱਚ ਨਹੀਂ ਸਾਧਿਆ ਉਹ ਇਹਦੇ ਉਲਟੇ ਅਰਥ ਕਰ ਰਹੇ ਨੇ ਤੇ ਕੋ ਚਾਰੇ ਗੱਲਾਂ ਨੇ ਇਹਦੇ ਉਲਟੇ ਅਰਥ ਕਰਦੇ ਨੇ ਜੋਗੀ ਇਹਦਾ ਅਰਥ ਇਹ ਕਰ ਰਹੇ ਨੇ ਜਿਹਨੇ ਜੱਤ ਨਹੀਂ ਰੱਖਿਆ ਬਿੰਦ ਨਹੀਂ ਰੱਖਿਆ ਉਹਨੇ ਸ਼ਬਦ ਨਹੀਂ ਪਾਖਿਆ ਉਹ ਇਹ ਅਰਥ ਕਰ ਰਹੇ ਨੇ ਬਿੰਦ ਰਸ ਬਿੰਦ ਬਿੰਦ ਉਹ ਕਰ ਲਿਆ ਤੇ ਉਹ ਅਰਥ ਉਹੀ ਗੱਲ ਹੋਈ ਹੈ ਉਹ ਅਰਥ ਇਹ ਕਰ ਰਹੇ ਨੇ ਅਰਥ ਇਹ ਅਰਥਾਂ ਦੇ ਰਸ ਕਰ ਲੈ ਅੱਗੇ ਕੀ ਹੈ ਬਿੰਦਰ ਰੱਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਪਵਨ ਨਾ ਸਾਧਿਆ ਸੱਚ ਨਾਲ ਆਰਾਧਿਆ ਹੁਣ ਸੱਚ ਨਾਲ ਆਰਾਧਿਆ ਆ ਕੇ ਸੱਚ ਦੀ ਨੂੰ ਜੋਗੀ ਕਰਦੇ ਹੀ ਉਹ ਕਹਿੰਦੇ ਜਿਹਨੇ ਪਵਨ ਨਹੀਂ ਸਾਧੇ ਹਵਾ ਨਹੀਂ ਸਾਧੀ ਅੰਦਰ ਪ੍ਰਾਣ ਵਾਯੂ ਉਹਨੇ ਸੱਚ ਦੀ ਆਰਾਧਨਾ ਪਵਨ ਦਾ ਅਰਥ ਕਰਨਾ ਸੀ ਮਨ ਜਿਹਨੇ ਮਨ ਨਹੀਂ ਸਾਧਿਆ ਉਹਨੇ ਸੱਚ ਕੇ ਆਰਾਧ ਲੂ ਇੱਥੋਂ ਜੋਗੀਆਂ ਦੀ ਜੋਗ ਮਤ ਉਲਟੀ ਹੋਈ ਹੈ ਇੱਥੋਂ ਫਰਕ ਪਿਆ ਹੋਇਆ ਐਸਾ ਫਰਕ ਪਿਆ ਇਥੋਂ ਲਾਈਨ ਹੋਰ ਖਿੱਚੀ ਗਈ ਜੋਗੀ ਜਿਹੜੀ ਅਪਾਨ ਵਾਯੂ ਹੈ ਜਿਹੜੀ ਪੇਟ ਚ ਗੈਸ ਥੱਲੇ ਖਾਰਜ ਹੁੰਦੀ ਹੈ ਇਹਨੂੰ ਖਾਰਜ ਹੋਣ ਤੋਂ ਰੋਕਦੇ ਨੇ ਇਹ ਜਿਹੜੀ ਹੈ ਗੈਰ ਕੁਦਰਤੀ ਗੱਲ ਹੈ ਉਹ ਵੀ ਇਹਨੂੰ ਉੱਪਰ ਨੂੰ ਚੜਾਓ ਦਿਮਾਗ ਨੂੰ ਚੜ ਜਾਂਦੀ ਹੈ ਉਹ ਪਾਗਲ ਕਰ ਦਿੰਦੀ ਹੈ ਗੈਰ ਕੁਦਰਤੀ ਗੱਲਾਂ ਨੇ ਜੋ ਵੀ ਹੁੰਦੀ ਉਹ ਦਿਮਾਗ ਨੂੰ ਚੜਦੀ ਹੈ ਉਲਟ ਪਟਾਂਗ ਬੋਲਦੇ ਨੇ ਤੁਸੀਂ ਦੇਖਿਆ ਹੋਊਗਾ ਜੇ ਕੋਈ ਆਦਮੀ ਨੂੰ ਕਬਜ਼ ਹੋ ਜਵੇ ਨਾ 6-7 ਦਿਨ ਲਗਾਤਾਰ ਉਲਟ ਪਟਾਂਗ ਬੋਲਣ ਲੱਗ ਜਾਂਦਾ ਗੈਸ ਮੰਨ ਕਿਉਂਕਿ ਉਹ ਗੈਸ ਉਹ ਦਿਮਾਗ ਨੂੰ ਚੜ ਜਾਂਦੀ ਹੈ ਉਹਨਾਂ ਦੇ ਦਿਮਾਗ ਨੂੰ ਸਿਰਫ ਗੈਸ ਨਹੀਂ ਹੁੰਦੀ ਹੋਰ ਕੁਝ ਨਹੀਂ ਹੈ ਜੋ ਕੀ ਤੁਸੀਂ ਦੇਖਿਆ ਨਾ ਲੋਕ ਜਿੱਤਰ ਪਿਆ ਦੇ ਹਟ ਜਾਂਦੇ ਨੇ ਜੇ ਕੋਈ ਢਾਂਗਾ ਜਿਵੇਂ ਜਦ ਹੱਥ ਬੰਦ ਹੁੰਦੇ ਆਮ ਲੋਕ ਡਰ ਜਾਂਦੇ ਨੇ ਉਹਨਾਂ ਤੇ ਸਾਡੀ ਦੀ ਕੀ ਜੇ ਸਾਡਾ ਉਹ ਦੇਖਿਆ ਨਾ ਜਿਹੜੇ ਵਿਗੜ ਜਾਂਦੇ ਨੇ ਜਦ ਕਹਿੰਦੇ ਲਿਆਓ ਵੀ ਸੰਗਲ ਲਾਈਏ ਜਿਹਦਾ ਜ਼ਿਆਦਾ ਵਿਗੜਿਆ ਹੋਵੇ ਫਿਰ ਤਾਂ ਸੰਗਲ ਸੰਗਲ ਲਾਏ ਤੇ ਬਾਅਦ ਲੋਕ ਪਈਆਂ ਦੇ ਬਾਅਦ ਮੰਦਰ ਪਹਿਲਾਂ ਲੋਕ ਕਹਿੰਦਾ ਮੈਂ ਤਾਂ ਡਰ ਜਾਣਗੇ ਬਹੁਤ ਹੋਰੇ ਤਰ੍ਹਾਂ ਦੀ ਮਾਰਦਾ ਉੱਚੀ ਉੱਚੀ ਕਦਮ ਕਰ ਦੂ ਮੈਂ ਉਹ ਕਰ ਦੂ ਮੈਂ ਉਹ ਕਰ ਦੂ ਆਪਾਂ ਕਰ ਦੂ ਜਾਂ ਲੋਕ ਪੈਂਦੀਆਂ ਜਿਆਦਾ ਕਹਿੰਦਾ ਵੀ ਮੈਂ ਤਾਂ ਉਹੀ ਕਰਦਾ ਮੈਂ ਅਜੀ ਦਾ ਡਾਉਣੇ ਹੁੰਦੇ ਅਕਾਥ ਕਥਾ ਲੈ ਸਮ ਕਰ ਰਹਿ ਅਕਾਥ ਕਥਾ ਲੈ ਸਮ ਕਰ ਰਹਿ ਦੇਖੋ ਇਹ ਗੱਲ ਗੁਰਬਾਣੀ ਦੀ ਹੈ ਜੋਗੀ ਦਾ ਸਵਾਲ ਨਹੀਂ ਹੈ ਗੁਰੂ ਨਾਨਕ ਦੱਸ ਰਿਹਾ ਵੀ ਇੱਥੋਂ ਤੁਸੀਂ ਦਿਸ਼ਾਹੀਨ ਹੋ ਗਏ ਸੱਚ ਨਹੀਂ ਬਾਖਿਆ ਜਿਹਨੇ ਮੰਨ ਨਹੀਂ ਸਕਦੇ ਮੰਨ ਸਾਧੇ ਸਿੱਧ ਹੋ ਸਿੱਧ ਹੋ ਕਬੀਰ ਦੀ ਕਹੀ ਹੋਈ ਗੱਲ ਹੈ ਕੱਲ ਕਬੀਰ ਦੇ ਵਿੱਚ ਹੀ ਦੱਸ ਰਹੇ ਨੇ ਬਾਣੀ ਵੀ ਉਹਨੇ ਕਿਹਾ ਸੀ ਮੰਨ ਸਾਧੇ ਸਿੱਧੇ ਹੋਏ ਉਹ ਇਹ ਤਾਂ ਸਿੱਧ ਬਣਨਾ ਸੀ ਮਨ ਨੂੰ ਸਾਧਣਾ ਸੀ ਤਾਂ ਫਾਉਣਿਓ ਲਾਗੇ ਪਵਨ ਨੂੰ ਸਾਧਣ ਉਹ ਪਵਨ ਮਨ ਨੂੰ ਕਿਹਾ ਹੋਇਆ ਹਵਾ ਨੂੰ ਪਵਨ ਮੰਨ ਲਿਆ ਤੁਸੀਂ ਪਵਨ ਮਨ ਸਹਿਜੇ ਰਿਹਾ ਸਮਾਈ ਇੱਥੋਂ ਵਰਗ ਪਿਆ ਹੈ ਪਟੜੀ ਉਤਰ ਗਈ ਤਾਂ ਗੱਲ ਅਰਥਾਂ ਦੇ ਅਨਰਥ ਹੋ ਕੇ ਸਾਰਾ ਵਿਗੜਿਆ ਹੋਇਆ ਔਰ ਕੁਝ ਨਹੀਂ ਹੈ ਉਹ ਅਰਥਾਂ ਦੇ ਅਨਰਥਾਂ ਦੇ ਅਰਥ ਕਰਕੇ ਦੱਸੇ ਜੋਗੀ ਵੀ ਤੁਸੀਂ ਲਿਓ ਤਾਂ ਲੈ ਗਏ ਪਵਨ ਮਨ ਦੀ ਬਜਾਏ ਪਵਨ ਮਾਇਆ ਹਵਾ ਨਾਲ ਜੋੜ ਲਈ ਗੱਲ ਹਵਾ ਦੇ ਕੀ ਸਾਰਾ ਕਰੋਗੇ ਵੀ ਤੁਸੀਂ ਦੱਸੋ ਕੀ ਕਰੋਗੇ ਤੇਰੀ ਕੀ ਸਾਧਨਾ ਹੈ ਅਕਥ ਕਥਾ ਲੈ ਸੰਕਰ ਰਹਾ ਫੇਰ ਕੀ ਕਰੇ ਜਦ ਮਨ ਨੂੰ ਸਾਧਿਆ ਜਾਂਦਾ ਸੱਚ ਅਰਾਧਿਆ ਜਾਂਦਾ ਨਾਮ ਅਰਾਧਨਾ ਸੱਚ ਅਰਾਧਨਾ ਕੋ ਗੱਲ ਨਾ ਬਗਣਾ ਜੇ ਨਾਮ ਮਿਲ ਜਾ ਅਰਾਧਿਆ ਜਾਵੇ ਫਿਰ ਅਕਥ ਕਥਾ ਸ਼ੁਰੂ ਹੋ ਜਾਂਦੀ ਅਕਥ ਕਥਾ ਫਿਰ ਕਰਦਾ ਫਿਰ ਗੁਰਬਾਣੀ ਵਿਚਾਰ ਕਰਦਾ ਲੈ ਸੰਕਰ ਰਹਾ ਅਕਥ ਕਥਾ ਸਭ ਕਰ ਸਭ ਦ੍ਰਿਸ਼ਟੀ ਹੁੰਦੇ ਰਹਿੰਦੇ ਸਭ ਦਾ ਰਹਿਣਾ ਸਭ ਦ੍ਰਿਸ਼ਟਾਤਾ ਸਭ ਦ੍ਰਿਸ਼ਟੇਤਾ ਫਿਰ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਫਿਰਕਾ ਨਹੀਂ ਹੁੰਦਾ ਧਰਮ ਦਾ ਮਤਲਬ ਫਿਰਕਾ ਫਿਰ ਉਹਦਾ ਕੋਈ ਕੌਮ ਨਹੀਂ ਹੁੰਦੀ ਸੰਕਰ ਜੇ ਸਾਹਮਣੇ ਤਾਂ ਕੌਮ ਕੋਈ ਨਹੀਂ ਹੈ ਜਿਹੜੇ ਸਿੱਖ ਕੌਮ ਕਹਿੰਦੇ ਨੇ ਪਾਗਲ ਨੇ ਹੋ ਸਭ ਨਹੀਂ ਹੈ ਉਹ ਸਭ ਦ੍ਰਿਸ਼ਟੇਤਾ ਕਿਵੇਂ ਹੋ ਜੂਗਾ ਬ੍ਰਹਮ ਗਿਆਨੀ ਸਮਦ੍ਰਿਸ਼ਟੇਤਾ ਜਿਹੜਾ ਸਮਦ੍ਰਿਸ਼ਟੇਤਾ ਉਹਦੀ ਕੌਮ ਕਿਵੇਂ ਹੋਗੀ ਤੇ ਸਾਰਿਆਂ ਦੀ ਕੌਮ ਹੈ ਕਿਹਾ ਦੀ ਸਿੱਖੀ ਛੱਡੀ ਹੋਈ ਹੈ ਤਾਂ ਸਿੱਖੀ ਤੇ ਆਪੇ ਖਿਲਾਫ ਨੇ ਇੱਕ ਹੋਰ ਵੱਟ ਪਾ ਲਈ 3000 ਵੱਟ ਅੱਗੇ ਇਹਨਾਂ ਨੇ ਹੋਰ ਪਾ ਲਈ ਸਮਦ੍ਰਿਸ਼ਟੇਤਾ ਜਿੱਥੇ ਜਿੱਥੇ ਨਾਨਕ ਗਿਆ ਕਹਤੇ ਗਿਆ ਸੀ ਛਿੱਟਾ ਦੇਣ ਗਿਆ ਸੀ ਸੁਨੇਹਾ ਦੇਣ ਗਿਆ ਸੀ ਖਾਲਸੇ ਦੇ ਰਾਜ ਦਾ ਸਿੱਖੀ ਪੈਦਾ ਕਰਨ ਗਿਆ ਸੀ ਤੁਸੀਂ ਕਿਵੇਂ ਕਹਿੰਦੇ ਹੋ ਇੰਨਾ ਸਭ ਸਿੱਖੀ ਦੇ ਦੋ ਤੁਸੀਂ ਕੌਣ ਹੋ ਨਾਨਕ ਦਾ ਹੋਇਆ ਸਰਾਈ ਤੁਸੀਂ ਹੋ ਗਿਆ ਫਿਰ ਖਾਲਸਾ ਕਾਲਪੁਰਖ ਦੀ ਫੌਜ ਹੈ ਉਹਦਾ ਹੁਕਮ ਸਾਰੇ ਖੰਡਾ ਪਰ ਪੜਨਾ ਚੱਲਦਾ ਅਸੀਂ ਤਾਂ ਉਹਦੀ ਫੌਜ ਹਾਂ ਅਸੀਂ ਖਾਲਸਾ ਥੋੜੀ ਆ ਹੁਕਮ ਉਹਦਾ ਹੈ ਅਸੀਂ ਹੁਕਮ ਲਾਗੂ ਕਰਨਾ ਉਹਦਾ ਜਿਹੜੇ ਉਹਦੇ ਹੁਕਮ ਤੇ ਬਾਗੀ ਨੇ ਟੱਕੇ ਨਾਲ ਨਹੀਂ ਪ੍ਰਚਾਰ ਹੀ ਕਰਨਾ ਉਹਦੇ ਹੁਕਮ ਪ੍ਰਚਾਰ ਹੀ ਕਰਨਾ ਹੈ ਭਾਈ ਜੀ ਨੇ ਸੌਖਾ ਰਹਿਣਾ ਹੁਕਮ ਚੱਲੋ ਹੁਕਮ ਦਾ ਉਹਦਾ ਚੱਲਦਾ ਹੈ ਤੁਸੀਂ ਜਿਹਨੇ ਉਹਦੇ ਨਾਲ ਖਹਿਣਾ ਸਹੀ ਜਾਓ ਸਨੇਹਾ ਹੀ ਧਰਮ ਹੁੰਦੇ ਹੀ ਸਨੇਹਾ ਪ੍ਰਚਾਰੇ ਹੁੰਦੇ ਸਾਰੇ ਧਰਮ ਪ੍ਰਚਾਰੇ ਨੇ ਤੁਸੀਂ ਆਪਣਾ ਪ੍ਰਚਾਰ ਕਰੋ ਆਪਣਾ ਕਰੀ ਜਾ ਸਾਰੇ ਚਰਚਾ ਵੀ ਹੋ ਪ੍ਰਚਾਰ ਦੀ ਚਰਚਾ ਹੀ ਹੈ ਪਰਮਾਣੀ ਚਰਚਾ ਹੀ ਹੋਈ ਹੈ ਸਾਰੇ ਚਰਚਾ ਹੋਈ ਹੈ ਜਿੱਤਿਆ ਕੌਣ ਜਿੱਤੂਗਾ ਸੱਚ ਬਾਕੀ ਪਬਲਿਕ ਤੇ ਛੱਡ ਦੋ ਨਾ ਪਬਲਿਕ ਦੀ ਅਦਾਲਤ ਵਿੱਚ ਜਾਣਾ ਪਰ ਉਹ ਵੀ ਨੇ ਆਪਾਂ ਵੀ ਚਲੇ ਜਾਓ ਪਬਲਿਕ ਨੇ ਆਪੇ ਪਛਾਣ ਲੈਣਾ ਸੱਚ ਠੀਕ ਕਿਹੜਾ ਗਲਤ ਕਿਹੜਾ ਜੋ ਠੀਕ ਲੱਗੂ ਆਪਣਾ ਲੂ ਨਹੀਂ ਲੱਗੂ ਨਾ ਆਪਣਾ ਸਿਆਣੇ ਬੰਦੇ ਇਸ ਨੂੰ ਅਪਣਾਉਣਗੇ ਸਿਆਣੇ ਵਿੱਚੋਂ ਜਿਹੜੇ ਦੂਏ ਨੇ ਜਿਹਨਾਂ ਨੇ ਧੱਦਾ ਬਣਾਉਣਾ ਤੁਹਾਨੂੰ ਉਹ ਦੂਆ ਬਣਾਉਣਗੇ ਤਾਂ ਵਾਲੇ ਦੂਆ ਬਣਾਉਣਗੇ ਜਿਹਨੇ ਧੱਦਾ ਨਹੀਂ ਬਣਾਉਣਾ ਉਹ ਹੋਈ ਇਹਨੂੰ ਬਣਾਉਣਗੇ ਤੋ ਨਾਨਕ ਆਤਮ ਰਾਮ ਕੋ ਲਹਿ ਜੇ ਸਭ ਕਰਨ ਹੈ ਲਹਿ ਨਾ ਸਭ ਸਾਰਿਆਂ ਨੂੰ ਇੱਕ ਨਿਗਾਹ ਦੇਖੇ ਇਹਨਾਂ ਨੇ ਕਿ ਵੀ ਇਹ ਸਿੱਖ ਹੈ ਸਿੱਖ ਹੈ ਇਹਦੇ ਕੇਸ ਹੈ ਇਹਦੇ ਕੇਸ ਹੈ ਨਹੀਂ ਇਹ ਗੋਰਾ ਹੈ ਕਾਲਾ ਇਹ ਪੰਜਾਬੀ ਹੈ ਪੰਜਾਬੀ ਹੈ ਨਹੀਂ ਫੇਰ ਉਹ ਸਿੱਖ ਨਹੀਂ ਫੇਰ ਨਹੀਂ ਆਤਮ ਰਾਮ ਨੂੰ ਪ੍ਰਾਪਤ ਹੋ ਸਕਦਾ ਫਿਰ ਗੁਰੂ ਨਾਨਕ ਦਾ ਸਿੱਖ ਨਹੀਂ ਹੈ ਉਹ ਕਿਸੇ ਹੋਰ ਦਾ ਹੋਊਗਾ ਗੁਰਬਾਣੀ ਨਾਲ ਉਹਦਾ ਕੋਈ ਸੰਬੰਧ ਨਹੀਂ ਗੁਰਬਾਣੀ ਨੂੰ ਨਹੀਂ ਫਿਰ ਉਹ ਮੰਨਦਾ ਗੁਰਬਾਣੀ ਤੋਂ ਵਾਗੀ ਹੈ ਤਾਂ ਆਤਮ ਰਾਮ ਦਾ ਦਰਸ਼ਨ ਹੋਊ ਤਾਂ ਆਤਮ ਦਰਸ਼ਨ ਹੋ ਆਤਮ ਤਤ ਕੋ ਤਾਂ ਤਨਾਂਗ ਤੌਰ ਆਤਮ ਰਾਮ ਕੋਲ ਹੈ ਆਤਮ ਰਾਮ ਕੋਲ ਹੈ ਆਤਮ ਹੀ ਰਾਮ ਹੈ ਕਬੀਰ ਵਾਲਾ ਲਿਖਿਆ ਨਾ ਆਤਮ ਰਾਮ ਆਤਮ ਰਾਮ ਲਿਓ ਪਰੋ ਸਾਰੀ ਗੱਲ ਕਬੀਰ ਵਾਲੀ ਉਹ ਗਏ ਉਹ ਤਾਂ ਬਾਣੀ ਕਬੀਰ ਦੀ ਹੈ ਬੋਲੋ ਕਬੀਰ ਦੀ ਬਾਣੀ ਨੂੰ ਬੇਸ ਬਣਾ ਕੇ ਸਾਰੀ ਚਰਚਾ ਕੀਤੀ ਕਬੀਰ ਕਹਿੰਦਾ ਆਤਮ ਰਾਮ ਲਿਓ ਪਰਮਾ ਜੇ ਤੁਸੀਂ ਰਾਮ ਨੂੰ ਬੋਲਣਾ ਹੈ ਰਾਮ ਦਾ ਦਰਸ਼ਨ ਕਰਨਾ ਰਾਮ ਤੁਹਾਡੇ ਅੰਦਰ ਰਾਮ ਵਿੱਚੋਂ ਹੀ ਤੁਹਾਡੀ ਜਿਹੜੀ ਆਤਮਾ ਉਹਦੀ ਪੈਦਾ ਪਦਾਇਸ਼ ਹੈ ਉਹ ਕਬੀਰ ਤੂੰ ਰਾਮ ਕੀ ਹੰਸ ਇਹ ਜਿਹੜਾ ਬੋਲਦਾ ਹੈ ਬਾਹਰ ਅੱਖਾਂ ਤੇ ਦੇਖਦਾ ਹੈ ਜਿਹੜਾ ਇੱਥੇ ਸੋਚਦਾ ਹੈ ਉਹ ਹੰਸ ਰਾਮ ਕੀ ਜੇ ਉਸੇ ਨੇ ਰਾਮ ਦੇ ਦਰਸ਼ਨ ਕਰਨੇ ਨੇ ਤਾਂ ਉਹ ਆਪਣੇ ਉਹ ਦੇਖੇ ਆਪਣਾ ਮੂਲ ਪਛਾਣ ਜੇ ਸਾਰਿਆਂ ਦੇ ਅੰਦਰ ਰਾਮ ਹੈ ਜੇ ਸਾਰਿਆਂ ਦੇ ਅੰਦਰ ਰਾਮ ਹੈ ਫਿਰ ਉਜ ਨਹੀਂ ਕੌਣ ਹੋਇਆ ਫਿਰ ਬੈਰੀ ਬਗਾਨਾ ਕੌਣ ਹੋਇਆ ਫਿਰ ਸਿੱਖਰ ਗੈਰ ਸਿੱਖ ਕੌਣ ਹੋਇਆ ਹਿੰਦੂ ਮੁਸਲਮਾਨ ਕੌਣ ਹੋਇਆ ਕੋਈ ਵੀ ਜਿਹੜੇ ਹਿੰਦੂ ਔਰ ਮੁਸਲਮਾਨ ਰਾਜ ਚਲਾਏ ਨੇ ਤਾਂ ਆਦਮੀਆਂ ਦੇ ਚਲਾਏ ਹੋਏ ਨੇ ਇਹ ਆਦਮੀ ਦਾ ਚਲਾਇਆ ਨਹੀਂ ਰਾਜ ਪਰਮੇਸ਼ਰ ਦਾ ਚਲਾਇਆ ਹੋਇਆ ਉਹ ਆਦਮੀ ਦੀਆਂ ਮੱਤਾਂ ਬਣਾਈਆਂ ਹੋਈਆਂ ਨੇ ਯਾਦ ਆਦਮੀ ਦੀ ਮਤ ਨਹੀਂ ਹੈ ਕਿਸੇ ਦੀ ਇਹ ਪਰਮੇਸ਼ਰ ਦੀ ਮਤ ਹੈ ਉਹ ਆਦਮੀ ਦੀ ਮਤ ਹੈ ਸਿੱਖਾਂ ਕੋਲ ਆਪਣੀ ਮਤ ਨਹੀਂ ਹੈ ਪਰਮੇਸ਼ਰ ਦੀ ਮਤ ਹੈ ਜਿਹੜੇ ਸਿੱਖ ਨੇ ਜਿਹਦੇ ਕੋਲ ਆਪਣੀ ਮਤ ਹੈ ਸਿੱਖ ਨਹੀਂ ਜਿਹਦੇ ਕੋਲ ਗੁਰਮਤ ਹੈ ਨਹੀਂ ਉਹ ਸਿੱਖ ਨਹੀਂ ਹੈ ਬਹੁਤ ਵੱਡੇ ਭਲੇਖੇ ਜਾਇਓ ਸਿੱਖ ਬੋਲਦਾ ਆਪਣੇ ਆਪ ਬਲਕਿ ਭਲੇਖੇ ਤਾਂ ਹੈ ਉਹ ਹੈ ਅਪਰਾਧੀ ਵੀ ਹੈ ਅਪਰਾਧੀ ਵੀ ਹੈ ਜਿਨ੍ਹਾਂ ਨੇ ਸਿੱਖ ਬਣਨਾ ਨਾ ਜੋ ਡੁੱਬਿਆ ਨੇ ਜਿਹਨਾਂ ਨੂੰ ਸਿੱਖੀ ਬਾਰੇ ਗਿਆਨ ਨਹੀਂ ਉਹਨਾਂ ਨੂੰ ਇੱਕ ਗਲਤ ਮਾਡਲ ਪੇਸ਼ ਕਰ ਰਹੇ ਹਾਂ ਵੀ ਸਿੱਖ ਹੈ ਜੀ ਹੁੰਦੇ ਉਹ ਤਾਂ ਫਿਰ ਉਹਦੇ ਵਰਗੇ ਬਣ ਜਾਣਗੇ ਸਿੱਖ ਜਿਹੇ ਉਹ ਹੈ ਉਹਨਾਂ ਨੇ ਇਹ ਜਿਹੇ ਨਹੀਂ ਬਣਨਾ ਜਿਹੇ ਇੱਥੇ ਨੇ ਉਹ ਖੋਟੇ ਸਿੱਖੋ ਬਣ ਜਾਣ ਕਿ ਖੋਟੇ ਨੇ ਕਮਲ ਕਮ ਆਪਣੇ ਆਪ ਨੂੰ ਸਿੱਖ ਐਲਾਨ ਕੇ ਉਹ ਖੋਟੇ ਸਿੱਖਾਂ ਦੀ ਤਾਦਾਦ ਵਧਾ ਜੋ ਬਣਾ ਵੀ ਅਸੀਂ ਸਿੱਖ ਨਹੀਂ ਜੋ ਭਾਈ ਹੈ ਜਿਵੇਂ ਉਹ ਵਕੀਲ ਨੇ ਕਹਿ ਦਿੱਤਾ ਹਾਈ ਕੋਰਟ ਕਹਿੰਦਾ ਇਹ ਸਿੱਖ ਦਾ ਕੋਈ ਹੈ ਹੀ ਨਹੀਂ ਮੈਂ ਵੀ ਨਹੀਂ ਹੈਗਾ ਸਿੱਖ ਲੈਣ ਚ ਲੱਗਿਆ ਹੋਇਆ ਤੇ ਸਿੱਖ ਵੜ ਜੀ ਹਾਈ ਕੋਰਟ ਦੇ ਵਿੱਚ ਹੈ ਬਿਆਨ ਉਹੀ ਅਸਰ ਕੋਈ ਹੈ ਨਹੀਂ ਉਹ ਫੜ ਲੈਂਦੇ ਫਿਰ ਗੱਲ ਤੇ ਤੂੰ ਕਿਵੇਂ ਕਹਿੰਦਾ ਵੀ ਅਸੀਂ ਸਿੱਖ ਜਹਦਾਰੋਂ ਨੂੰ ਉੱਥੇ ਤੇ ਜਹਦਾਰ ਵੀ ਵਿੱਚ ਆਵੇ ਸਿੱਖਦਾ ਉਹ ਨਹੀਂ ਉਹਨੂੰ ਬਰਾਉਣ ਪਹਿਲਾਂ ਉੱਥੇ ਵੀ ਤੂੰ ਇਹ ਕਿਵੇਂ ਕਹਿੰਦਾ ਸਿੱਖਿਆ ਨਹੀਂ ਕੋਈ ਸਿੱਖਦਾ ਸੀ ਵੀ ਨਾ ਰਹੇ ਫਿਰ ਜਹਦਾਰ ਬਣਾ ਸਿੱਖ ਰਹੇ ਅਗਾਲ ਤਖਤ ਤੇ ਬੁਲਾ ਕੇ ਪੁੱਛਣ ਬਹੁਤ ਸੰਗੀਨ ਗੱਲ ਹੈ ਇਹ ਹਲਕੀ ਜੀ ਲੈਂਦੇ ਫਿਰ ਝੂਠੇ ਨੇ ਫਿਰ ਬਾਕੀ ਸਿੱਖ ਹੈ ਨਹੀਂ ਇਹ ਜਿਹਨੂੰ ਹਲਕੀ ਲੈਂਦੇ ਨੇ ਫਿਰ ਤਾਂ ਸਿੱਖ ਹੈ ਨਹੀਂ ਇਹ ਜੇ ਸੰਗੀ ਲੈਂਦੇ ਨੇ ਸਾਬਤ ਕਰਨਾ ਸੀ ਸਿੱਖ ਹਾਈ ਕੋਰਟ ਦੇ ਰਿਕਾਰਡ ਤੇ ਆ ਗਈ ਗੱਲ ਹੈ ਹਾਈ ਕੋਰਟ ਕਹਤਾ ਕੋਈ ਸਿੱਖ ਨਹੀਂ ਹੈ ਜਿਹੜਾ ਸਿੱਖ ਚਾਹੀਦਾ ਮੈਂ ਵੀ ਨਹੀਂ ਹੋਇਆ ਚੁੱਪ ਰਹਿ ਕਿਸੇ ਨੇ ਕਿਹਾ ਨਹੀਂ ਮੈਂ ਸਿੱਖ ਨਾ ਮਾਨਨੇ ਗਿਆ ਕਿਸੇ ਨੇ ਵੀ ਨਹੀਂ ਬੰਦੀ ਨੇ ਗਿਆ ਸੀ ਸਿੱਖ ਉਹ ਫਿਰ ਰੌਲਾ ਕਾਹਦਾ ਪਾਉਂਦੇ ਸਿੱਖੀ ਦਾ ਰੌਲਾ ਕਾਹਦਾ ਇੱਕ ਪਾਸੇ ਤੁਸੀਂ ਸਿੱਖ ਕਹਿੰਦੇ ਆਪਣਾ ਨੂੰ ਹਟਦੇ ਨਹੀਂ ਇੱਕ ਪਾਸੇ ਮੰਨਦੇ ਉਸੇ ਸਿੱਖ ਹੈ ਨਹੀਂ ਸਿੱਖੀ ਦਾ ਲਕੀਰ ਫਿਰ ਫਿਰ ਗਈ ਇਹਦਾ ਮਤਲਬ ਹੈ ਹਾਈ ਕੋਰਟ ਨੇ ਮੰਨ ਲਿਆ ਬਿਆਨ ਆ ਗਿਆ ਲਕੀਰ ਫਿਰ ਗਈ ਹੈ ਸਿੱਖੀ ਦੇ ਜਾਂ ਫਿਰ ਉਤਰੋ ਪੂਰਾ ਕੋਈ ਜਦ ਵਟਾ ਪਾਉ ਜਦ ਪਤਾ ਲੱਗੂ ਸਭ ਤੋਂ ਪੂਰਾ ਆਪੋ ਹੋਵੇ ਘਟ ਨਾ ਕੋ ਆਖਾ ਪਤ ਪਰ ਬਾਣਾ ਪਾਛੇ ਪਾਈਏ ਤਾਂ ਨਾਮ ਤੋਲਿਆ ਜਪ ਤੋਲੇ ਦੇ ਪਤਾ ਲੱਗੂ ਸਿੱਖੀ ਦਾ ਸਭ ਸਾਰੇ ਕਹਿੰਦੇ ਅਸੀਂ ਸਿੱਖ ਸਾਰੇ ਕਹਿੰਦੇ ਅਸੀਂ ਸੰਤਾਂ ਇਹ ਪੰਕਤੀਆਂ ਕਾਦੇ ਲਿਖੀਆਂ ਨਾਮ ਕਦੇ ਅਸਲੀ ਵਾਰ ਚ ਸਭ ਕੋ ਪੂਰਾ ਆਪੋ ਹੋਵੇ ਹਰੇਕ ਕਹਿੰਦਾ ਮੈਂ ਪੂਰਾ ਸਿੱਖਾਂ ਅਜੇ ਬਿਮਾਰੀ ਸਾਡੇ ਚ ਹੈ ਅੱਜ ਸਾਰੀ ਉਪੜੀ ਸਾਡੇ ਤੇ ਉੱਠਣੀ ਹੈ ਘਟਣਾ ਕੋ ਆਖਾ ਕੋਈ ਨਹੀਂ ਕਹਿੰਦਾ ਮੈਂ ਘਟਾ ਪਰ ਜੇ ਗੁਰਬਾਣੀ ਦਾ ਵੱਟਾ ਪੈਣਾ ਸੱਚ ਦਾ ਪਿੱਛੇ ਚੱਲ ਪਤਾ ਲੱਗਣਾ ਪਤ ਪਰਵਾਣਾ ਪਾਛੇ ਪਾਈਏ ਤਾਂ ਨਾਨਕ ਤੋਲਿਆ ਜਾਂ ਪਤਾ ਤੋਲੇ ਦੇ ਲੱਗੂਗਾ ਕਿੱਡਾ ਵਸਖਰ ਜਿਹੜਾ ਕਹੂਗਾ ਸਿੱਖਾਂ ਨੂੰ ਪਤਾ ਅਗਲਾ ਬੂਆ ਜਾ ਤੋਲ ਕੇ ਦੇਖੀਏ ਨਿਕਲਣਾ ਕੁਝ ਵੀ ਨਹੀਂ ਇਹਨਾਂ ਦੇ ਵਿੱਚ ਤਾਂ ਡਰਦੇ ਨੇ ਤਾਂ ਨਹੀਂ ਬੋਲਦੇ ਉਹਨੇ ਸੱਚ ਕਿਹਾ ਉਹਨੇ ਸੱਚ ਕਿਹਾ ਝੂਠੇ ਜੇ ਨਹੀਂ ਝੂਠੇ ਫਿਰ ਮੈਦਾਨ ਚੜ ਸੱਚ ਦੇ ਮੈਦਾਨ ਚੋਂ ਭਜਦਾ ਨਹੀਂ ਹੁੰਦਾ ਝੂਠ ਭਜਦਾ ਮੈਦਾਨ ਚ ਸੱਚ ਨੂੰ ਕੀ ਲੋੜ ਭਜਣ ਸੱਚ ਆਉ ਕਿੱਥੇ ਭਜ ਕੇ ਸੱਚ ਤਾਂ ਸਰਵ ਵਿਆਪੀ ਹੈ ਸੱਚ ਵਜੂਗਾ ਸੱਚ ਨੂੰ ਕੋਈ ਖਤਰਾ ਹੈ ਸੱਚ ਨੂੰ ਕਦੇ ਕੋਈ ਖਤਰਾ ਨਹੀਂ ਹੁੰਦਾ ਕਿਤੇ ਹਮੇਸ਼ਾ ਖਤਰਾ ਝੂਠ ਨੂੰ ਰਹਿੰਦਾ ਸਿੱਖੀ ਬਹੁਤ ਦੂਰ ਦੀ ਗੱਲ ਹੈ ਸਿੱਖੀ ਦੁਬਾਰਾ ਹੁਣ ਪੈਦਾ ਕਰਨੀ ਪੈਣੀ ਹੈ ਸਮਝਣੀ ਪੈਣੀ ਹੈ ਪ੍ਰਗਟ ਕਰਨੀ ਪੈਣੀ ਹੈ ਗੱਲ ਕਬੀਰ ਨੇ ਪਹਿਲਾਂ ਪ੍ਰਗਟ ਕੀਤੀ ਫਿਰ ਗੁਪਤ ਹੋ ਗਈ ਫਿਰ ਨਾਨਕ ਲਈ ਤੇ ਆਏ ਨਾਨਕ ਨੇ ਪ੍ਰਗਟ ਕੀਤੀ ਉਹ ਨਾਨਕ ਲਈ ਤੇ ਆਏ ਉਹਦੇ ਧਿਆਨ ਚ ਆਈ ਫਿਰ ਗੁਪਤ ਹੋ ਗਈ ਹੁਣ ਹੁਣ ਫਿਰ ਪ੍ਰਗਟ ਹੋਊਗੀ ਫਿਰ ਇਹ ਰਾਹ ਫੜਨਗੇ ਕੁਝ ਲੋਕ ਜਿਹੜੇ ਚਾਹਣਗੇ ਉਹ ਖਰੇ ਹੋ ਜਾਣਗੇ ਜਿਹੜੇ ਨਹੀਂ ਚਾਹਣਗੇ ਉਹ ਕੁਝ ਵਿਰੋਧ ਵੀ ਕਰਨਗੇ ਕੁਝ ਥੋੜੇ ਅੱਧੇ ਪਜਿੱਦੇ ਖਰੇ ਹੋ ਜਾਣਗੇ ਅਗਲੇ ਜਨਮ ਹੋ ਜਾਣਗੇ ਇਦਾਂ ਹੁੰਦਾ ਰਹਿੰਦਾ ਜਿੰਨੀ ਕੋ ਕਿਸੇ ਸ਼ਕਤੀ ਹੋਊ ਉਹਦੀ ਕੁ ਬਦਲੂ ਸਾਰਿਆਂ 'ਚ ਸਾਰੀ ਬਣਨ ਦੀ ਸ਼ਕਤੀ ਪਹਿਲਾਂ ਤੇ ਹੀ ਹੁੰਦੀ ਸਾਰੀ ਪੂਰੀ ਦੀ ਪੂਰੀ ਗੱਲ ਬਣਨ ਵਾਲੇ ਬਹੁਤ ਥੋੜੇ ਹੁੰਦੇ ਨੇ ਅਧਿਪਚਤ ਬਣਨ ਵਾਲੇ ਕਾਫੀ ਹੁੰਦੇ ਨੇ ਕੋਈ ਥੋੜੀ ਬੰਦਾ ਕੋਈ ਉਦੋਂ ਥੋੜੀ ਬੰਦਾ ਉਹ ਫਿਰ ਐ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਅਗਲੇ ਜਨਮ 'ਚ ਬਣ ਲੈਂਦਾ ਕੁਝ ਅਗਲੇ 'ਚ ਬਣ ਲੈਂਦਾ ਕਈ ਜਨਮਾਂ ਜਾ ਕੇ ਕਿਤੇ ਉੱਥੇ ਉਸ ਲੈਵਲ ਤੇ ਆਉਂਦਾ ਤਰੱਕੀ ਤਾਂ ਹੁੰਦੀ ਹੈ ਨਾ ਫਿਰ ਵੀ ਕੁਝ ਬਲ ਨੂੰ ਤੇ ਜਾਂਦਾ ਨਾ ਤੁਰਦਾ ਹੁਣ ਤਾਂ ਬੈਗਰ ਲੱਗਿਆ ਹੈ ਹੁਣ ਤਾਂ ਬੈਗਰ ਲੱਗਿਆ ਹੋਇਆ ਹੈ ਬੈਗਰ ਤਾਂ ਭੱਜ ਭੱਜ ਕੰਮ ਕਮ ਸੋ ਐਸ ਵਾਰ ਸਿੱਖੀ ਨੂੰ ਬੈਗਰ ਲੱਗਿਆ ਹੈ ਸਿੱਖੀ ਖਤਮ ਹੋ ਚੁੱਕੀ ਸਿੱਖੀ ਖਤਮ ਹੋ ਚੁੱਕੀ ਮਾਇਆ ਨੇ ਰਾਜ ਨੇ ਜਿਹੜੀ ਚੀਜ਼ ਤੋਂ ਵਰਜਿਆ ਸੀ ਸਾਨੂੰ ਹਟਾਇਆ ਸੀ ਅਸੀਂ ਉਹਨੂੰ ਜੱਫਾ ਪਾ ਲਿਆ ਜਿਹੜਾ ਰਾਹ ਗਿਆ ਸੀ ਰਾਹ ਨਹੀਂ ਪੈਣਾ ਉਹ ਰਾਹ ਪੈ ਗਿਆ ਸੀ ਝੂਠ ਬੋਲ ਲਿਆ ਰਾਜ ਕਰੇਗਾ ਖਾਲਸਾ ਔਰ ਹੋਰ ਬੋਲ ਲਿਆ ਮੈਂ ਦਸ ਪਾਛਾ ਦੇ ਤੁਹਾਨੂੰ ਮੈਂ ਰਾਜ ਦਊਗਾ ਮੈਂ ਹਜੂਰ ਸਾਹਿਬ ਚਲੋ ਇਹ ਚਲੋ ਬੜੇ ਬੜੇ ਝੂਠ ਬੋਲੇ ਇਹਨਾਂ ਨੇ ਕਪਟੀ ਲੋਕਾਂ ਨੇ ਜਿਹੜੇ ਵਿੱਚ ਕੋਸ ਬੈਠ ਕਰਕੇ ਸੀ ਉਹ ਝੂਠ ਬੋਲ ਬੋਲ ਕੇ ਵੀ ਜ਼ਿਆਦਾ ਬੰਦੇ ਇਕੱਠੇ ਕਰ ਲਈਏ ਇਸ ਚ ਨੂੰ ਰਾਜ ਦੇ ਲਾਲਚ ਨੂੰ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਤਾਮਲ ਕੌਣ ਸੀ ਕਿ ਸਾਡਾ ਰਾਜ ਹੋ ਜਾਣਾ ਤਾਂ ਇਕੱਠੇ ਤੇ ਸਾਰੇ ਮਾਰੇ ਗਏ ਐਤਵਾਦੀ ਕੌਣ ਨੇ ਰਾਜ ਕਰਕੇ ਇਕੱਠੇ ਹੋ ਸਾਰੇ ਮਾਰੇ ਗਏ ਇਦਾਂ ਹੀ ਹੁੰਦਾ ਲਾਲਚ ਦੁਨਿਆਵੀ ਲਾਲਚ ਨੂੰ ਬਹੁਤ ਇਕੱਠ ਹੋ ਜਾਂਦਾ ਛੇਤੀ ਦੁਨੀਆ ਦੀ ਮਾਇਆ ਵਾਸਤੇ ਇਕੱਠ ਹੋ ਜਾਂਦਾ ਛੇਤੀ ਉਹ ਇਕੱਠ ਹੋ ਜਾਂਦਾ ਕਾਂਗਰਸ ਕੀ ਸੀ ਦੁਨੀਆ ਦਾ ਰਾਜ ਸੀ ਦੇਖਦੇ ਲੋਕ ਇਕੱਠੇ ਹੋ ਬਰੇ ਵੀ ਬਥੇਰੇ ਗੁੜ ਹੋਵੇ ਤਾਂ ਮੱਖੀਆਂ ਆਉਂਦੀਆਂ ਨੇ ਸੰਸਾਰੀ ਜਿਹੜੇ ਲਾਲਚਾ ਗੁੜ ਹੈ ਜਿਹੜੇ ਆਉਂਦੇ ਨੇ ਮੱਖੀਆਂ ਨੇ ਵਰਦੀਆਂ ਵੀ ਨੇ ਖਾਦੀਆਂ ਵੀ ਨੇ ਮੱਖੀਆਂ ਗੁੜ ਦੇ ਵਿੱਚ ਵਰਦੀਆਂ ਵੀ ਨੇ ਖਾਦੀਆਂ ਵੀ ਉੱਡ ਵੀ ਜਾਂਦੀਆਂ ਨੇ ਖਾ ਕੇ ਕੁਝ ਕੁਝ ਮਰ ਜਾਂਦੀਆਂ ਨੇ ਵਿੱਚੇ ਫਸ ਕੇ ਲਾਲਚ ਸਿੱਖੀ ਸੰਸਾਰੀ ਲਾਲਚ ਨਹੀਂ ਹੈ ਸੰਸਾਰ ਤੇ ਤਿਆਗ ਦਾ ਸਿੱਖੀ ਸੰਸਾਰ ਦੇ ਨਾਲੋਂ ਤਿਆਗ ਦਾ ਡੀਕਨੈਕਟ ਹੋਣ ਦਾ ਬਦਲ ਸਿੱਖੀ ਸੰਸਾਰ ਤੋਂ ਅਟ ਕਰਦੀ ਸਿੱਖੀ ਇੱਥੋਂ ਛਡਾ ਕੇ ਸੱਚਖੰਡ ਲੈ ਜਾਂਦੀ ਨਿਰਾਕਾਰ ਦੇ ਦੇਸ਼ ਜਾਣ ਵਾਸਤੇ ਸਿੱਖੀ ਐ ਸੰਸਾਰ ਚੋਂ ਕੱਢ ਕੇ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਮਾਲ ਤਾਂ ਸੁਖ ਹੈ ਸੁਖ ਵਾਸਤੇ ਫਿਰਦਾ ਹੈ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ